ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਮੈਂ ਸਾਣੇ ਜਿਵੇਂ ਪਾਣੀ ਦੇ ਵਿੱਚ ਕਮਲ ਹੁੰਦਾ ਹੈ ਕਮਲ ਆਪਣਾ ਵੱਖਰਾ ਉਹਦਾ ਸੰਸਾਰ ਵੱਖਰਾ ਕਮਲ ਪਾਣੀ ਵੱਖਰਾ ਹੀ ਨਹੀਂ ਨਾ ਕਮਲ ਪਾਣੀ ਔਰ ਪਾਣੀ ਜੋ ਪੈਦਾ ਹੋਇਆ ਬਾਹਰੋਂ ਕੁਛ ਨਹੀਂ ਹੋਇਆ ਪਾਣੀ ਦੇ ਵਿੱਚੋਂ ਪੈਦਾ ਹੋ ਕੇ ਪਾਣੀ ਤੋਂ ਵੱਖਰਾ ਨਾ ਐਵੇਂ ਅਸੀਂ ਵਿੱਚੋਂ ਪੈਦਾ ਹੋ ਕੇ ਸੰਸਾਰ ਦੇ ਸੰਸਾਰ ਤੋਂ ਵੱਖਰੇ ਹੋ ਜਾਂਦੇ ਪੜ ਜੋ ਪੈਦਾ ਹੋਇਆ ਤੋਂ ਬਾਹਰ ਤਾਂ ਕੁਝ ਨਹੀਂ ਆਇਆ ਐਵੇਂ ਸੰਸਾਰ 'ਚ ਪੈਦਾ ਹੋ ਕੇ ਅਸੀਂ ਕਬਲ ਵਾਂਗੂ ਜਿਹੜਾ ਬਣ ਗਿਆ ਨਾ ਉਹ ਭਵ ਸਾਗਰ 'ਚ ਡੁੱਬਦਾ ਹੀ ਨਹੀਂ ਤਰਨਾ ਨਹੀਂ ਹੈ ਅਸੀਂ ਬਾਹਰ ਨਹੀਂ ਜਾਣਾ ਡੁੱਬਣਾ ਨਹੀਂ ਜਾਂ ਡੁੱਬਦਾ ਹੀ ਨਹੀਂ ਤਰ ਤਰਦਾ ਪਾਰ ਜਾਣ ਦੀ ਲੋੜ ਕੀ ਡੁੱਬਣਾ ਨਹੀਂ ਵਿੱਚ ਮਾਇਆ ਛੱਡਣੀ ਨਹੀਂ ਤਿਆਗਣੀ ਨਹੀਂ ਭੱਜਣਾ ਨਹੀਂ ਮਾਇਆ ਉੱਤੇ ਦੀ ਨਾ ਹੋ ਜਵੇ ਸਾਡੇ ਮਾਇਆ ਉੱਤੇ ਦੀ ਨਾ ਪੈ ਜਵੇ ਮਾਇਆ ਦੇ ਉੱਤੇ ਰਹਿਣਾ ਪਾਣੀ ਦੇ ਉੱਤੇ ਰਹਿਣਾ ਬਾਹਰ ਪਾਣੀ ਨਾ ਉੱਤੇ ਦੀ ਹੋ ਜਵੇ ਪਾਣੀ ਡੁੱਬ ਜੇ ਥੱਲੇ ਪਾਣੀ ਖਾ ਜੂਗਾ ਵਿੱਚੇ ਗਲ ਜੂਗਾ ਜੇ ਪਾਣੀ ਜੇ ਡੁੱਬ ਜਾ ਕੁਮਨ ਵਿੱਚੇ ਪਾਣੀ ਉਹ ਖਾ ਜਾਂਦਾ ਜਿੰਨਾ ਜੇ ਦੇਖੋ ਜੀਰੀ ਹੋਵੇ ਫਸਲ ਹੋਵੇ ਜੇ ਪਾਣੀ ਦੇ ਉੱਤੇ ਪੱਤਾ ਹੈਗਾ ਤਾਂ ਉਹ ਵੱਜਦੀ ਹੈ ਜੇ ਪਾਣੀ ਡੁੱਬ ਜਾ ਪਾਣੀ ਖਾ ਜਾਂਦਾ ਸਾਰੇ ਉਗੜ ਜਾਂਦੇ ਜਿੱਦੇ ਜਿੱਦੇ ਮਾਇਆ ਉੱਤੇ ਦੀ ਆ ਵਿੱਚੇ ਮਾਇਆ ਦੇ ਗਾਲ ਲੈਣੇ ਜਿਹੜਾ ਜਰਾ ਵੀ ਨੰਗਾ ਮਾਇਆ ਤੋਂ ਉੱਤੇ ਉਹ ਵਜੂਗਾ ਬਾਕੀ ਬਹਿਣਾ ਨਹੀਂ ਸਕਦਾ ਇਹ ਜੀ ਗਾ ਕੇ ਰਹੇ ਕੁਝ ਨਹੀਂ ਕਹਦਾ ਬਾਣੀ ਕੀ ਕਹੂਗਾ ਜੀਟੂ ਬਾਣੀ ਕੀ ਕਹਿੰਦਾ ਮਨੁੱਖੀ ਰਹੇ ਥੋੜੀ ਕਮਲ ਹੈ ਪਾਣੀ ਦੇ ਵਿੱਚ ਜੀਵਨ ਹੈ ਪਾਣੀ ਦੇ ਵਿੱਚ ਹੈ ਸਰੀਰ ਕਰਕੇ ਸਾਡਾ ਜੀਵਨ ਪਾਣੀ ਦੇ ਉਹ ਤਾਂ ਪਾਣੀ ਵਾਲਾ ਜੀਵਨ ਤਾਂ ਅਸੀਂ ਲਿਆ ਮੰਗ ਕੇ ਇਹ ਜੀਵਨ ਬਿਨਾਂ ਤਾਂ ਭਾਵਸਾਗਰ ਤਰਿਆ ਨਹੀਂ ਸੀ ਜਾਣਾ ਦਾ ਤਰਨ ਦੀ ਗੱਲ ਹੈ ਪਾਰ ਹੋਣ ਦੀ ਗੱਲ ਨਹੀਂ ਹੈ ਤਰਨਰ ਪਾਰ ਹੋਣ ਅੱਡ ਅੱਡ ਦਾ ਲੈਣਾ ਜਿਹੜਾ ਡੁੱਬਦਾ ਨਹੀਂ ਪਾਰੇ ਜਦ ਜਦ ਜਦ ਮੈਂ ਕਮਲ ਮੁਰਗਾ ਹੀ ਨਾ ਨੇ ਆਲਮ ਕਿਵੇਂ ਨਿਰ ਆਲਮ ਉਹਦੀ ਦੁਨੀਆ ਵੱਖਰੀ ਹੈ ਆਲਮ ਵੱਖਰਾ ਉਹਦਾ ਪਾਣੀ ਉਹਦਾ ਕੁਝ ਲੈਣਾ ਦੇਣਾ ਪਾਣੀ ਸਰੀਰ ਹੈ ਸਾਡਾ ਕਮਲ ਦੇ ਵਿੱਚ ਆਤਮਾ ਜਿਹੜੀ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਕਮਲ ਦੇ ਸਰੀਰ ਦਾ ਜਿਹੜਾ ਨਾ ਉਹ ਬਣ ਜੋ ਪੈਦਾ ਹੋਇਆ ਆਤਮਾ ਵੀ ਹੈ ਕਮਲ ਦੇ ਵਿੱਚ ਕਮਲ ਚ ਨਹੀਂ ਹੈ ਆਤਮਾ ਜੇ ਕਮਲ ਡੁੱਬ ਗਿਆ ਸਰੀਰ ਡੁੱਬ ਗਿਆ ਆਤਮਾ ਮਰ ਜੂਗੀ ਡੁੱਬ ਜੂਗੀ ਬਾਹਰ ਕਮਲ ਨੂੰ ਛੱਡ ਕੇ ਸਮਝ ਕੀ ਹੈ ਆਤਮਾ ਕਮਲ ਚੋਂ ਜਾ ਨਿਕਲੂ ਜਾਂ ਕਮਲ ਪਾਣੀ ਜੀ ਡੁੱਬ ਗਿਆ ਜਿਹੜੇ ਡੁੱਬਦਾ ਨਹੀਂ ਹੁੰਦਾ ਵਰਦਾ ਨਹੀਂ ਜਿਹੜੇ ਬਾਹਰ ਡੁੱਬੇ ਨੇ ਜਿਉਂਦੇ ਮਰੇ ਹੋਏ ਨੇ Right? ਮੁਰਗਾਬੀ ਨੇ ਸਣ ਜਾਂ ਮੁਰਗਾਬੀ ਕਹਿ ਲੋ ਮੁਰਗਾਬੀ ਵੀ ਹੈ ਨੇ ਸਣ ਨਹੀਂ ਭਿੱਜਦੀ ਪਾਣੀ ਚ ਉਹ ਉਹਦੇ ਖੰਭ ਪਾਣੀ ਵਿੱਚ ਭਿੱਜਦੇ ਨਹੀਂ ਜਿਵੇਂ ਰੂਪ ਵਿੱਚ ਜਾਂਦੀ ਹੈ ਪਾਣੀ ਜਲਬ ਹੋ ਜਾਂਦਾ ਰੂਪ ਦੇ ਵਿੱਚ ਐ ਮੁਰਗਾਬੀ ਦੇ ਖੰਭਾਂ 'ਚ ਪਾਣੀ ਜਲਬ ਨਹੀਂ ਜਦ ਖੰਭ ਹਲਾਉਂਦੀ ਹੈ ਪਾਣੀ ਛੱਡ ਜਾਂਦਾ ਸੜਨਾ ਹੁੰਦਾ ਲਿਪੜ ਜਾਣਾ ਜਲਬ ਹੋ ਜਾਣਾ ਤੇ ਯੂਪੀ ਦਾ ਜਾਂਦਾ ਹੈ ਸਾਡੇ ਦਾ ਲਿਪਤ ਹੋ ਜਾਣਾ ਕੋਈ ਜਿਹਦੇ ਨਹੀਂ ਖੰਭ ਪਾਣੀ ਉੱਤੇ ਉੱਤੇ ਰਹਿੰਦਾ ਜਿਵੇਂ ਪਲਾਸਟਿਕ ਦੇ ਉੱਤੇ ਉੱਤੇ ਪਾਣੀ ਰਹਿੰਦਾ ਵਿੱਚ ਨਹੀਂ ਪੜਦਾ ਪਾਣੀ ਪੱਥਰ ਪਾਣੀ 'ਚ ਭਿੱਜਦਾ ਨਹੀਂ ਹੈ ਉੱਤੇ ਉੱਤੇ ਪਾਣੀ ਦਾ ਕੱਢ ਲੋ ਤੋਂ ਪਹਿਲਾਂ ਇਸ ਕਰਕੇ ਮੁਰਗਾਬੀ ਮਕਬੂਲ ਹੋਇਆ ਫਿਰ ਇਹ ਕਹਿ ਲੋ ਮੁਰਗਾਬੀ ਪਾਣੀ 'ਚ ਰਹਿੰਦੀ ਹੈ ਜਲ ਜਦ ਮਰਜੀ ਉੱਡ ਜਾਂਦੀ ਹੈ ਮੁਰਗਾਬੀ ਦਾ ਸਾਣਾ ਸੁਰਤ ਸ਼ਬਦ ਭਵਸਾ ਕਰ ਤਰੀਏ ਨਾਨਕ ਨਾਮ ਬਖਾਣਾ ਨਾਨਕ ਨਾਮ ਦੀ ਗੱਲ ਕਰਦਾ ਹੈ ਤਤ ਗਿਆਨ ਦੀ ਤਤ ਦੀ ਗੱਲ ਕਰਦਾ ਤਤ ਦੀ ਗੱਲ ਹੈ ਨਾਮ ਖਾਣਾ ਤਤ ਦੀ ਗੱਲ ਕਰ ਰਿਹਾ ਨਾਨਕ ਹੈ ਕਿ ਜਿਵੇਂ ਗੁਰਗਾਬੀ ਜਲ ਦੇ ਵਿੱਚ ਰਹਿੰਦੀ ਹੋਈ ਸਰੀਰਕ ਖੁਰਾਕ ਉਹਦੀ ਜਲ ਵਿੱਚ ਹੈ ਜਿੰਨਾ ਚਿਰ ਉਹ ਵਰਜੀ ਜਲ 'ਚ ਰਹੇ ਜਦੋਂ ਉੱਡਣਾ ਚਾਹੁੰਦੀ ਹੈ ਜਲ ਉਹਨੂੰ ਰੋਕ ਨਹੀਂ ਸਕਦਾ ਕਿਵੇਂ ਭੱਬ ਸਾਹਿਬ ਦਾ ਤੁਹਾਨੂੰ ਰੋਕ ਨਾ ਸਕੇ ਐਸ ਅਵਸਥਾ 'ਚ ਰਹਿਣਾ ਭਾਵ ਸਾਗਰ ਤਾਂ ਉਹ ਨਾ ਤੁਹਾਡੇ ਅੰਦਰ ਹੋਵੇ ਉਹ ਹੈ ਨਾ ਜਿਹੜਾ ਉਹਦੀ ਪਕੜ ਹੋਊਗੀ ਜਦ ਹਮ ਬੰਦੇ ਉਹ ਫਾਸ ਅਸੀਂ ਮੋਹ ਦੇ ਫਾਸ ਦੇ ਵਿੱਚ ਵਧੇ ਹੋਏ ਹਾਂ ਹੋਰ ਕੋਈ ਵੀ ਸਾਡਾ ਫਾਸ ਉਹ ਫਾਸ ਲੋਭ ਔਰ ਮੋਹ ਦੋ ਚੀਜ਼ਾਂ ਨੇ ਬੜੀਆਂ ਖਤਰਨਾਕ ਲੋਭ ਧਰਮ ਵੱਲ ਜਾਣ ਨਹੀਂ ਦਿੰਦਾ ਮੋਹ ਮਾਇਆ ਚ ਮੋਹ ਜਿਹੜਾ ਭਾਵ ਸਾਗਰ ਤੋਂ ਬਾਹਰ ਨਿਕਲ ਜੂ ਭਾਵ ਸਾਗਰ ਛੱਡਣ ਵੇਲੇ ਬੋੜ ਕਫੜੂ ਜਿਹਨਾਂ ਤੇ ਅਗੇ ਉਹ ਇਹ ਕੋ ਲੋਭ ਧਰਮ ਵੱਲ ਜਾਣੇ ਦੀ ਜ਼ਰੂਰਤ ਧਰਮ ਵੱਲ ਪੈਰ ਨਹੀਂ ਪਟਣ ਦਾ ਜੇ ਧਰਮ ਵੱਲ ਪੈਰ ਵੀ ਪਟੂਗਾ ਲੋਭੀ ਤਾਂ ਲੋਭ ਦੀ ਪੂਰਤੀ ਵਾਸਤੇ ਪਟੂ ਸੰਸਾਰੀ ਭੁੱਖ ਵਾਸਤੇ ਧਰਮ ਬਣਦਾ ਹੋਰ ਕੋਈ ਉਹਦਾ ਰੋਲਾ ਹੀ ਨਹੀਂ ਇਸ ਕਰਕੇ ਉਹ ਕਹਿੰਦੇ ਲੋਭੀ ਆ ਜਾਊਗਾ ਗੁਰੂ ਸਾਹਿਬ ਕਹਿੰਦੇ ਗੁਰਦਾਰੇ ਆਊਗਾ ਗੁਰਦਾਰਾ ਭਰ ਜੂ ਲੋਭੀਆਂ ਨਾਲ ਪਰ ਉਹਨਾਂ ਦਾ ਭਰੋਸਾ ਨਾ ਕਰ ਲਿਓ ਵੀ ਐਡੇ ਐਨੇ ਸਿੱਖ ਬਣ ਗਏ ਸਾਡੀ ਗਲਤੀ ਇਹਦੀ ਵੱਧ ਗਈ ਉਹਨਾਂ ਤੇ ਦਵਾਰ ਨਾ ਕਰਿਓ ਵੀ ਇਹ ਸਿੱਖਣਾ ਹੈ ਰੋਬੀ ਦਾ ਵਿਸਾਰ ਨਾ ਕੀਜੇ ਜੇਕਰ ਪਾਰ ਵਸਾਵੇ ਉਹਨਾਂ ਦੇ ਸੱਤੇ ਨਾ ਕੁਝ ਪੱਕਾ ਲੈ ਲਿਓ ਵੀ ਸਿੱਖਣਾ ਉਸੇ ਖੜੀਆਂ ਨੂੰ ਉਹ ਤਾਂ ਆਪਣੇ ਲੋਭ ਦੀ ਪੂਰਤੀ ਵਾਸਤੇ ਆਇਆ ਸਿੱਖੀ ਵਾਸਤੇ ਆਇਆ ਹੀ ਨਹੀਂ ਸਿੱਖੀ ਉਹਨਾਂ ਦਾ ਵਿਸ਼ਨਾ ਹੈ ਨਹੀਂ ਉਹ ਤਾਂ ਕੋਈ ਸੁੱਖ ਲੈ ਕੇ ਆਏ ਨੇ ਆਪਣੀ ਪੂਰੀ ਹੋ ਗਈ ਠੀਕ ਹੈ ਨਾ ਪੂਰੀ ਹੋਈ ਉਹਦਾ ਕਾਲੂ ਕਿਤੇ ਕਬਰ ਤੇ ਬੜੀਆਂ ਦੇ ਚਲੇ ਜਾਣ ਉਹਨਾਂ ਦਾ ਕੀ ਦੋ ਹੀ ਹੈ ਉਹ ਗੰਢ ਬਹੁਤ ਬੜੇ ਲੋਭ ਨਹੀਂ ਜਾਣ ਦਿੰਦਾ ਬਿਲਕੁਲ ਧਰਮ ਵੱਲ ਨੂੰ ਲੋਭ ਜਾਣ ਨਹੀਂ ਦਿੰਦਾ ਅ ਲੋਭ ਦੇ ਕੇ ਅਸੀਂ ਦੇ ਲੋਕ ਬਣਾਏ ਨੇ ਲੋਭ ਦੇ ਕੇ ਧਰਮ ਕੋ ਬਣਾਏ ਨੇ ਜਿਹੜੇ ਧਰਮ ਫਰੌਡੀ ਨੇ ਨਾ ਧਰਮ ਦੇ ਰੌਂਦੇ ਜਿਹੜੇ ਫਰੌਡ ਨੇ ਉਹਨਾਂ ਨੇ ਲੋਭੀਆਂ ਨੂੰ ਲੋਭ ਦੇ ਕੇ ਆਪਣੇ ਨਾਲ ਜੋੜਿਆ ਜਿਹੜਾ ਉਹਨਾਂ ਨੇ ਵੀ ਬਦਲਣਾ ਨੇ ਕੁਝ ਨਹੀਂ ਹੈ ਉਹਨਾਂ ਨੇ ਭੇਡਾਂ ਜੋੜੀਆਂ ਨੇ ਆਪਣੇ ਨਾਲ ਉੱਡ ਵਾਸਤੇ ਉਹਨਾਂ ਨੇ ਇਹਨਾਂ ਤੋਂ ਹੀ ਲੈਣਾ ਜੋ ਕੁਝ ਲੈਣਾ ਦੇਣਾ ਇਹਨਾਂ ਨੂੰ ਕੁਝ ਵੀ ਨਹੀਂ ਲੈਣਾ ਨਗਦ ਕਰਨੀ ਅਰਦਾਸ ਬਸ ਅਰਦਾਸ ਕਰਨੀ ਹੈ ਕਹਿੰਦੇ ਮੈਨੂੰ ਤਾਂ ਭਾਈ ਪਰਮੇਸ਼ਰ ਦੀ ਅਰਦਾਸ ਕਰ ਸਕਦੇ ਤੂੰ ਜਿਹੜਾ ਕੋਈ ਨਗਦ ਦੇ ਜਾ ਇਹ ਨਹੀਂ ਹੋ ਸਕਦਾ ਥੋੜੀ ਅਰਦਾਸ ਕਰੇ ਨਹੀਂ ਕਰਦੇ ਵੀ ਭਾਈ ਮੈਂ ਦਸਵੰਦ ਦੇ ਦੂੰਗਾ ਮੈਨੂੰ ਇੰਨਾ ਮਿਲ ਜੂਗਾ ਫਿਰ ਤਾਂ ਦੋ ਜ਼ਿਆਦਾ ਰੂਪੇ ਐ ਕੋਈ ਸੰਤ ਠੇਕਾ ਨਹੀਂ ਕਰੂਗਾ ਕਿ ਦਸਵੰਦ ਦੇ ਦੂੰ ਮੇਰੀ 2 ਕਰੋੜ 10 ਕਰੋੜ ਦੀ ਲਾਟਰੀ ਨਿਕਲਾਵੇ ਕਰੋੜ ਤੇ ਦੂ ਉਹ ਕਹਿੰਦਾ ਕਿ 10 ਮੈਂ ਉਹਨਾਂ ਲੈ ਲੂ ਫਿਰ ਐ ਕਹਾਂਗੇ ਇਹਦਾ ਮਤਲਬ ਹੈ ਤੇਰੀ ਅਰਦਾਸ ਕੀ ਸ਼ਕਤੀ ਹੈ ਵੀ ਕੀ ਗਰੰਟੀ ਹੈ ਤੇਰੀ ਅਰਦਾਸ ਤੋਂ ਮੈਨੂੰ ਮਿਲੂ ਸਭ ਫਰਾਡ ਹੈ ਜਿਹੜਾ ਧਰਮ ਦੇ ਨਾਂ ਤੇ ਫਰਾਡ ਹੋ ਰਿਹਾ ਹੈ ਲੋਭ ਦੇਖੋ ਲੋਭ ਪੈਦਾ ਕਰਨਗੇ ਤਾਂ ਹੀ ਉਹਨਾਂ ਦਾ ਆਪਣਾ ਲੋਭ ਪੂਰਾ ਹੋਊਗਾ ਤੁਹਾਡਾ ਲੋਭ ਹਟਾ ਤਾਂ ਉਹਨਾਂ ਦਾ ਲੋਭ ਕਿੱਥੋਂ ਪੂਰਾ ਹੋਊਗਾ ਉਹਨੂੰ ਆਪ ਨਾ ਪਊਗਾ ਜਿਹੜੇ ਸਿਆਣੇ ਹੁੰਦੇ ਨੇ ਨਾ ਉਹ ਆਪਣੇ ਰਾਜ ਨੂੰ ਜੰਗਲੀ ਵਿੱਚ ਵੀ ਔਲਾਦ ਦੇ ਹੁੰਦੇ ਨੇ ਤਾਂ ਮਿਲਦੀ ਹੈ ਬੁੜੇ ਨਹੀਂ ਕੌਣ ਦਿੰਦਾ ਉਹ ਮਰ ਜਾਣਗੇ ਕਿੱਥੋਂ ਆਣਗੇ ਇਹ ਸਾਰੇ ਸਿਆਣੇ ਨੇ ਐਜੇ ਪਾਗਲ ਦੇ ਹਨ ਵੀ ਲੋਭ ਹਟਾ ਦੇ ਤੁਹਾਡਾ ਉਹਨਾਂ ਨੇ ਭੁੱਖੇ ਮੰਨ ਲਓ ਹਟਾ ਕੇ ਇਹ ਧਰਮ ਦੇ ਨਾਂ ਦਾ ਫਰਾਡ ਹੈ ਸਭ ਫਰਾਡ ਵਾਲਾ ਧਰਮ ਦੁੱਦਾ ਕੀਤਾ ਸੀ ਗੁਰਮਤ ਨੇ ਸਾਰੀਆਂ ਮੱਤਾਂ ਫਰਾਡ ਵਾਲੀਆਂ ਗੁਰਮਤ 'ਚ ਫਰਾਡ ਆ ਵੜਿਆ ਕਹਿੰਦੇ ਇਹਨਾਂ ਦੇ ਘਰੇ ਵਾੜ ਦੋ ਫਰਾਡ ਹੁਣ ਬੋਲਣ ਕਿਵੇਂ ਬੋਲਦੇ ਨੇ ਰਹਿ ਇਕਾਂਤ ਇਕੁ ਮਨ ਵਸਿਆ ਆਸਾ ਮਹਿਨ ਰਸੋ ਰਹਿ ਇਕਾਂਤ ਜਿਵੇਂ ਵਰਗਾਪੀ ਹੈ ਨਾ ਵੱਖਰੀ ਹੈ ਐਵੇਂ ਤੁਸੀਂ ਕਿਵੇਂ ਵੱਖਰੇ ਰਹੋਗੇ ਸੰਸਾਰ ਚ ਹੁੰਦੇ ਹੋਏ ਇਕਾਂਤ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਤੱਕ ਮਨ ਅਚੇਤ ਇੱਕ ਰਹੇ ਦੋ ਨਾ ਹੋ ਜਾਣ ਇੱਕੋ ਹੀ ਰਹੇ ਇਹ ਸਮਝੋ ਜਿਵੇਂ ਮੁਰਗਾਬੀ ਚ ਫਿਰਦੀ ਹੈ ਤੁਸੀਂ ਮੁਰਗਾਬੀ ਵਾਂਗੂ ਹੀ ਹੋ ਸਰੀਰ ਦੇ ਸਾਗਰ ਜੋ ਵੀ ਵੱਖਰੇ ਹੋ ਸਰੀਰ ਨੂੰ ਵੱਖਰੇ ਹੋ ਜੇ ਆਪਣੇ ਸਰੀਰ ਨਾਲ ਵੱਖਰੇ ਹੋ ਆਪਣੇ ਸਰੀਰ ਨਾਲ ਮੋਹ ਟੁੱਟਿਆ ਹੋਇਆ ਜਦੋਂ ਉਦੋਂ ਸੰਸਾਰ ਨਾਲ ਮੋਹ ਟੁੱਟੂ ਜਦੋਂ ਜਿਨ੍ਹਾਂ ਜਿਹੜਾ ਆਪਣੇ ਸਰੀਰ ਨਾਲ ਮੋਹ ਹੈ ਸੰਸਾਰ ਨਾਲ ਟੁੱਟ ਨਹੀਂ ਸਕਦਾ ਸੰਸਾਰ ਨਾਲ ਨਹੀਂ ਟੁੱਟ ਸਕਦਾ ਐਸੇ ਦੀਵਾਰ ਦੇ ਵਿੱਚ ਕੋਈ ਚੀਜ਼ ਘੜਦੀ ਹੈ ਚੱਲ ਉਹਦੇ ਨਾਲ ਕੋਈ ਚੀਜ਼ ਵੱਧਦੀ ਹੈ ਤੇ ਦੀਵਾਰ ਨੇ ਤਾਕਤ ਦੇਣੀ ਹੈ ਉਹਨੂੰ ਕੱਲ ਨੂੰ ਕੱਲ ਜੀ ਕੋਈ ਤਾਕਤ ਨਹੀਂ ਉਹ ਕੋਈ ਚੀਜ਼ ਖਿੱਚਾਂਗੇ ਕੱਲ ਨੂੰ ਜੇ ਕੱਲ ਦੀਵਾਰ 'ਚ ਜੁੜਿਆ ਹੋਇਆ ਹੀ ਨਹੀਂ ਬਾਹਰ ਆ ਜੂਗਾ ਜਦ ਪਰ ਜੇ ਫਿਕਸ ਹੈ ਦੀਵਾਰ ਦੇ ਵਿੱਚ ਕੱਲ ਉਹ ਸਰੀਆ ਵੀ ਮੋਟਾ ਹੈ ਜਿੱਦਾਂ ਦਾ ਦਵਾ ਟਹਿੰਦੀ ਨਹੀਂ ਤਲਵਾਰ ਆ ਨਹੀਂ ਸਕਦਾ ਤੁਸੀਂ ਉਹ ਵੱਖਰਾ ਨਹੀਂ ਕਰ ਸਕਦੇ ਤਾਕਤ ਨਹੀਂ ਦਿੱਤੀ ਦੀਵਾਰ ਨੇ ਦਿੱਤੀ ਮਾਇਆ ਨਾਲ ਅਸੀਂ ਫਿਕਸ ਨਹੀਂ ਹੋਣਾ ਫਿਕਸ ਹੋਣਾ ਅੰਦਰਲੇ ਨਾਲ ਅੰਦਰਲੇ ਨਾਲ ਇਸ ਤਰੀਕੇ ਨਾਲ ਜੁੜਨਾ ਆਪਣੇ ਮੂਲ ਨਾਲ ਇਸ ਤਰੀਕੇ ਨਾਲ ਜੁੜਨਾ ਤਾਂ ਕਿ ਸਾਡਾ ਸੰਸਾਰ ਨਾਲ ਸੰਬੰਧ ਪਹਿਲਾਂ ਜਿਉਂਦੇ ਜਿਉਂਦੇ ਹੀ ਖਤਮ ਹੋ ਜਵੇ ਜਿਉਂਦੇ ਜਿਉਂਦੇ ਮਰ ਜੀਏ ਇਹ ਸੰਸਾਰ ਨਾਲ ਮੋਹ ਤੋੜ ਦੇਣਾ ਜਿਹੜਾ ਹੈ ਨਾ ਇਹ ਮਨ ਉਹ ਟੁੱਟ ਗਿਆ ਮਰ ਗਿਆ ਬਗਾਨੀ ਚੀਜ਼ ਪਈ ਆਪਣੇ ਕੋਲ ਆਪਾਂ ਆਪਣਾ ਕੰਮ ਕਰ ਲਿਆ ਕੋਈ ਜੀ ਮੰਗ ਕੇ ਲਿਆ ਐਸੀ ਆਪਾਂ ਤਾਂ ਚਾਹੁੰਦੇ ਹਾਂ ਵੀ ਇਹ ਲੈ ਜਵੇ ਚੱਕ ਕੇ ਛੇਤੀ ਆਪਣਾ ਜਦ ਹੋ ਗਿਆ ਕੋਈ ਗੱਲ ਨਹੀਂ ਸਰੀਰ ਬਗਾਨਾ ਤੇ ਆਪਣਾ ਕੰਮ ਕਰ ਲਿਆ ਆਪੇ ਇਧਰ ਮੋਹ ਕਾਲੇ ਪਾਣੇ ਜਿਹਦੀ ਚੀਜ਼ ਜਲਾਈ ਜੇ ਜਮਤੀ ਲੈ ਜੇ ਪਰ ਜਿਹਨੇ ਆਪਣਾ ਕੰਮ ਕਰ ਲਿਆ ਉਹਦੀ ਅਵਸਥਾ ਬਣ ਸਕਦੀ ਹੈ ਜਿਹਦਾ ਕੰਮ ਵਿਚਾਲੇ ਪਿਆ ਫਿਰ ਨਹੀਂ ਕੰਮ ਚਾਲੇ ਪਏ ਜਿਹਨਾਂ ਦਾ ਉਹਨਾਂ ਦੀ ਅਵਸਥਾ ਨਹੀਂ ਕੋਈ ਆਸਾ ਮਹਿਨ ਨਰਾਸੋ ਆਸਾ ਮਹਿਨ ਨਰਾਸੋ ਇੱਕ ਆਸ ਦੇ ਵਿੱਚ ਨਸ ਰਹੇ ਸੰਸਾਰ ਤੋਂ ਦਰਾਸ ਹੋ ਜਵੇ ਪਰ ਆਸ ਕਾਦੀ ਹੈ ਜਿਹੜੀ ਵਸਤੂ ਲੈਣ ਆਇਆ ਸੀ ਉਹ ਲੈ ਕੇ ਜਾਣੀ ਹੈ ਉਹ ਨਹੀਂ ਭੁੱਲਣਾ ਗਮ ਅਗੋਚਰ ਇਹ ਖਾਸ ਰੱਖੋ ਮਨ ਭਰੇ ਇਹ ਸਭ ਸੰਤੋਖ ਦੀ ਅਵਸਥਾ ਹੀ ਹੈ ਜੇ ਨਾ ਮਿਲੂਗਾ ਮਿਲਣਾ ਚਾਹੀਦਾ ਇਹ ਤਾਂ ਭੁੱਖ ਹੈ ਅੰਦਰ ਸੰਸਾਰੀ ਪਦਾਰਥਾਂ ਦੀ ਭੁੱਖ ਨਹੀਂ ਹੈ ਕਿ ਆਸਾ ਬਣੇ ਸੰਸਾਰ ਦੇ ਵਿੱਚੋਂ ਕੋਈ ਮਿਲੇ ਨਾ ਮਿਲੇ ਦੀ ਕੋਈ ਲੋੜ ਨਹੀਂ ਤਾਂ ਤਾਂ ਸਰੀਰ ਨੂੰ ਚਾਹੀਦਾ ਇਹ ਨਿਰਾਸ਼ ਹੋ ਗਿਆ ਨਾ ਮਿਲਣਾ ਚਾਹੀਦਾ ਹੈ ਆਸੋ ਪ੍ਰਭ ਬਿਲਵੇ ਕੋ ਪ੍ਰੀਤ ਮਨ ਲਾਗੀ ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ ਫਿਰ ਉਹ ਤੋਂ ਗਾਂ ਦੀ ਅਗੰਮ ਅਗੋਚਰ ਅਗੰਮ ਅਗੋਚਰ ਸੀ ਅਗੰਮ ਅਗੋਚਰ ਨੂੰ ਪਹਿਲਾਂ ਤਾਂ ਆਪ ਦੇਖੇ ਫਿਰ ਦੂਸਰੇ ਦਾ ਦਰਸ਼ਨ ਕਰਾਵੇ ਉਹਦਾ ਦਿਖਾਵੇ ਨਾਨਕ ਉਹਦਾ ਦਾਸ ਅਗੰਮ ਹੋਚਰ ਦੀ ਅਗੰਮ ਹੋਚਰ ਦਾ ਗਾਹ ਵਿਆਖਿਆ ਕੀਤੀ ਹੈ ਪੰਜਮ ਪਾਸ਼ਾ ਅਗੰਮ ਅਗਾਧ ਪਾਰ ਬ੍ਰਹਮ ਸੋਏ ਉਹਦੇ ਹੋਚਰ ਨੂੰ ਅਗਾਧ ਲੈਤਾ ਅਗਾਧ ਵੀ ਬੁੱਧੀ ਤੋਂ ਪਰੇ ਹੁੰਦਾ ਹੈ ਹੋਚਰ ਵੀ ਬੁੱਧੀ ਤੋਂ ਪਰੇ ਅਗਾਮ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਹੋਵੇ ਹੋਏ ਮੁਕਤਾ ਇਹ ਵੀ ਮੁਕਤਾ ਹੈ ਜਿਹੜਾ ਇਹ ਗੱਲ ਮੰਨ ਲੈਂਦਾ ਹੈ ਅਗਮ ਆਜ਼ਾਦ ਹੈ ਪਰ ਬ੍ਰਹਮ ਉਹ ਮੁਕਤ ਹੈ ਸਮਝੋ ਮੁਕਤ ਹੈ ਮੁਕਤੀ ਹੋ ਗਈ ਉਹਦੀ ਸੰਸਾਰ ਤੋਂ ਮੁਕਤ ਹੈ ਸੰਸਾਰ ਦੀ ਉਹਨੂੰ ਕੋਈ ਇੱਛਾ ਨਹੀਂ ਸੰਸਾਰ ਦਾ ਤਿਆਗੀ ਹੈ ਉਹ ਸੰਸਾਰ ਤੋਂ ਬੈਰਾਗੀ ਹੈ ਉਹ ਜੋਗੀ ਹੈ ਉਹ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਉਹ ਜੋਗੀ ਹੈ ਪਰ ਬ੍ਰਹਮ ਨੂੰ ਪਹਿਲਾਂ ਆਪ ਸਮਝੇ ਹੁਕਮ ਨੂੰ ਪਹਿਲਾਂ ਪਛਾਣੇ ਫਿਰ ਹੁਕਮ ਦੀ ਪਛਾਣ ਕਰਾ ਦੇਣੀ ਹੁਕਮ ਨੂੰ ਬੁਝੇ ਅਰ ਹੁਕਮ ਦਾ ਗਿਆਨ ਕਰਾਵੇ ਨਾਨਕ ਤਾਕਾ ਬਸ ਉਹਦਾ ਨਾਮ ਕਹਿਣਾ ਮੇਰੇ ਦਾਸ